पाक फुफी मिठाय माढा बाबा मिलण को आया میں पाक फुफी मै بابا ملن کو آیا ہے अॼु پاک फुफी मां खा ॾिठा ਵਿੱਚ ਕਰਬਲ ਦੇ ਵੀ ਦੇ ਜਿਹੜਾ ਢਲਣ ਦੇ ਨੇ ਕਰਬਲ ਦੇ ਵੀ ਦਾ ਜਦੋਂ ਢਲਣ ਦੇ ਨੇੜੇ ਆਇਆ ਵਿੱਚ ਕਰਬਲ ਦੇ ਕਾਵੇਂ ਦਾ ਜਦੋਂ ਢਲਣ ਦੇ ਨੇੜੇ ਆਇਆ ਜਿਨ ਖੈਮੀ ਤੇ ਤਤਹੀਰ ਉਤਰੀ ਤੂੰ ਕਰਮਿਆ ਰੰਗ ਬਦਲਾਇਆ ਵਿੱਚ ਕਰਬਲ ਦੇ ਦੀਆਂ ਆਏ ਸ਼ਾਮੀ ਕੋਲੋਂ ਕਰਮਿਆ ਵੇ ਇੱਕ ਨਲਮ ਦੀ ਜੋੜ ਮੁਤਾਣੇ ਫੁੱਲ ਤਾਫੂਜ਼ ਗਏ ਮਾਰੇ ਆਉਨ ਦੀ ਅਮਲੀ ਬਾਣੇ ਮਾਰੇ ਆਉਨ ਦੀ ਅਮਲੀ ਬਾਣੇ ਕੁਲ ਕਰਮੇ ਤੇ ਪੁਰ ਨੂਰ ਗਏ ਇੰਜ ਲਾਲ ਮਾਇਆ ਪਰ ਜਾਇਆ ਵਿੱਚ ਕਰਬਲ ਦੇ ਡੀਡਾਂ ਵੀ